ਜੈਤ ਸਰੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਥ ਕਛੂ ਨ ਜਾਣੂ ਮਨ ਮਾਇਆ ਕੈ ਹਾਥ ਬਕਾਨੂ ਰਹਾਉ ਤੁਮ ਕਈਤ ਹੋ ਜਗਤ ਗੁਰ ਸੁਆਮੀ ਹਮ ਕਈਤ ਕਲ ਜੁਗ ਕੇ ਕਾਮੀ ਇਨ ਪੰਚਨ ਮੇਰਾ ਮਨ ਜੋ ਵਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਜਤ ਦੇਖੂੰ ਤਤ ਦੁਖ ਕੀ ਰਾਸੀ ਅਜੂਨਾ ਪਤਿਆਏ ਨਿਗਮ ਭਏ ਸਾਖੀ ਗੌਤਮ ਨਾਰ ਉਮਾਪਤਿ ਸੁਆਮੀ ਸੀਸ ਧਰਨ ਸਹਿਤ ਭਗ ਗਾਮੀ ਇਨ ਦੂਤਨ ਖਲ ਵੱਧ ਕਰ ਮਾਰਿਓ ਬੜੋ ਨਿਲਾਜ ਅਜੂ ਨਹੀਂ ਹਾਰਿਓ ਕਹਿ ਰਬਦਾਸ ਕਹਾ ਕਹਿ ਸਕੀਜੈ ਬਿਨ ਰਗੁਨਾਥ ਸ਼ਰਨ ਕਾ ਕੀ ਲੀਜੈ ਨਾਥ ਕਛੂ ਨ ਜਾਣੂ ਫੇ ਨਾਥ ਮੈਨੂੰ ਨਹੀਂ ਸਮਝ ਆ ਰਹੀ ਗੱਲ ਕੀ ਹੈ ਮੈਂ ਤਾਂ ਕੋ ਜਾਣਦਾ ਨਹੀਂ ਔਰ ਸਮਝ ਵੀ ਨਹੀਂ ਆ ਰਹੀ ਕੀ ਹੋ ਰਿਹਾ ਸੰਸਾਰ ਦੇ ਵਿੱਚ ਲੋਕ ਕਰ ਕੀ ਰਹੇ ਨੇ ਬੜੇ ਬੜੇ ਗੁਰੂ ਬਣੇ ਬੈਠੇ ਨੇ ਰੈਵਰ ਬਣੇ ਬੈਠੇ ਨੇ ਕਾਬੂ ਗੁਰੂ ਵਾਲਾ ਕੋਈ ਨਹੀਂ ਕਰ ਰਹੇ ਦੀ ਤੇ ਮੈਨੂੰ ਕਾਬੂ ਕੋਈ ਹੋਰ ਕਰ ਰਹੇ ਨੇ ਬੜੇ ਬੈਠੇ ਨੇ ਗੁਰੂ ਇਸ ਜ਼ਿਆਦਾ ਕੀ ਬਣੂਗਾ ਫਿਰ ਮਨ ਮਾਇਆ ਕਹਿ ਹੱਥ ਬਿਕਾਨੂ ਇਹਨਾਂ ਦਾ ਮਨ ਮਾਇਆ ਦੇ ਹੱਥ ਵਿਕਿਆ ਪਿਆ ਹਰੇਕ ਦਾ ਹੀ ਮਨ ਮਾਇਆ ਦੇ ਹੱਥ ਵਿਕਿਆ ਹੋਇਆ ਜਿਹਦਾ ਮਨ ਮਾਇਆ ਦੇ ਹੱਥ ਵਿਕਿਆ ਹੋਇਆ ਉਹ ਅਜੋ ਮਨ ਮਰਿਆ ਕਿੱਥੇ ਹੈ ਮਨੂ ਉਹਨੇ ਸਾਧਿਆ ਕਿੱਥੇ ਹੈ ਗੁਰੂ ਬਣ ਕੇ ਮਨ ਸਾਧਿਆ ਹੀ ਨਹੀਂ ਅਜੋ ਤਾਂ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਮਨ ਦੇ ਵਿੱਚ ਮਾਇਆ ਦੀ ਭੁੱਖ ਨਹੀਂ ਚਾਹੀਦੀ ਜੇ ਇਹ ਪਤਾ ਹੈ ਤਾਂ ਮੰਨੀ ਨਹੀਂ ਹੋਈ ਗੱਲ ਇਹਨਾਂ ਦੀ ਜੇ ਬੰਦੀ ਵੀ ਹੋਈ ਆ ਤਾਂ ਇਹ ਮਨੂ ਬਣਾ ਨਹੀਂ ਰਹੇ ਫਿਰ ਸਾਧ ਨਹੀਂ ਰਹੇ ਉਸਦੇ ਤਾਂ ਹੈਗੇ ਵੀ ਇਹ ਗੱਲ ਬਣੀ ਹੈ ਪਰ ਬਲੂ ਬਣਾ ਨਹੀਂ ਰਹੇ ਇਹਦਾ ਅਸਰ ਕੀ ਜਾਊਗਾ ਜਿਹੜਾ ਰੋਗ ਖੁਦ ਖੁਦ ਗੁਰੂ ਇਹ ਜਾ ਹੋਵੇ ਗਾਲਾਂ ਦਾ ਅਸਰ ਕੀ ਪਊਗਾ ਰਹਾਉ ਤੁਮ ਕਹੀਏ ਤਾਂ ਹੋ ਜਗਤ ਗੁਰ ਸੁਆਮੀ ਤੁਸੀਂ ਲੋਕ ਸਾਰੇ ਤੁਸੀਂ ਕਹਿੰਦੇ ਹੋ ਲੋਕਾਂ ਨੂੰ ਕਹਿੰਦੇ ਨੇ ਇਹ ਜਗਤ ਗੁਰ ਸੁਆਮੀ ਹੈ ਸਾਰੇ ਸੰਸਾਰ ਦਾ ਗੁਰੂ ਹੈ ਸਵਾਮੀ ਹੈ ਮੇਰੀ ਨਿਗਾਹ ਦੇ ਵਿੱਚ ਤਾਂ ਕਲਯੁਗ ਦਾ ਕੰਮ ਹੀ ਹੈ ਹਮ ਕਹੀਤ ਕਲਯੁਗ ਕੇ ਕੰਮ ਹੀ ਅਸਲ ਗੱਲ ਇਹ ਹੈ ਕਲਯੁਗ ਦਾ ਕੰਮ ਹੈ ਕਾਮਨਾ ਕਰਦਾ ਹੈ ਇੱਛਾ ਮਾਇਆ ਦੀ ਹੈ ਭੁੱਖ ਤੁਸੀਂ ਕਹੇ ਜਾਂਦੇ ਜਗਦੂਰ ਸਵਾਮੀ ਹੈ ਇਹ ਤਾਂ ਆਪ ਡੁੱਬਿਆ ਤੁਹਾਨੂੰ ਡੋਬ ਤੂੰ ਸਾਰਿਆਂ ਨੂੰ ਕਲਪਨਾ ਦੇ ਅੰਦਰ ਹੈ ਕਲਯੁਗ ਦਾ ਉਹਨੂੰ ਕਲਪਨਾ ਮਾਇਆ ਦੀ ਭੁੱਖ ਦੇ ਅੰਦਰ ਹੈ ਕਾਮਨਾਵਾਂ ਦਾ ਅੰਤ ਕੋਈ ਨਹੀਂ ਸੰਸਾਰੀ ਭੁੱਖਾ ਦਾ ਤੁਸੀਂ ਕਹੇ ਇਹਨੂੰ ਜਗਤ ਗੁਰ ਸੋਭੀ ਜਗਤ ਗੁਰ ਸੋਭੀ ਇਹ ਜੇ ਉਧਰ ਨੇ ਇਹ ਤਾਂ ਆਪ ਡੁੱਬੇ ਆ ਤੇ ਗੁਰ ਡੁੱਬ ਨੂੰ ਆਪ ਡੁੱਬੇ ਚਾਹ ਬੈਤ ਮੈਂ ਚੱਲੇ ਰਹੇ ਬਾਹਰ ਇਹ ਤਾਂ ਉਹ ਲੱਗ ਉਹ ਹੈ ਸਿੱਧੀ ਗੱਲ ਹੈ ਤਾਂ ਹਮ ਕਹੀਏ ਤਾਂ ਕਲ ਜੋਗ ਹੈ ਕਾਮੀ ਕਾਮਨਾ ਵਾਲੇ ਕਲ ਜੋਗ ਅੰਦਰ ਕਾਮਨਾ ਮੈਂ ਇਹਦੇ ਤਾਂ ਇੰਨੀਆਂ ਅੰਦਰ ਇੱਛਾਵਾਂ ਇੰਨੀਆਂ ਨੇ ਮਾਇਆ ਦੀ ਭੁੱਖੇ ਨਹੀਂ ਉੱਤੇ ਕੋਈ ਨਹੀਂ ਗਰੀਬ ਆਦਮੀ ਤੇ ਨਹੀਂ ਹੁੰਦੀ ਇਹ ਤਾਂ ਭੁੱਖ ਇਨ ਪੰਚਨ ਮੇਰਾ ਮਨ ਜੋ ਵਿਗਾਰਿਓ ਆ ਜਿਹੜੇ ਪੰਚ ਨੇ ਨਾ ਇਹਨਾਂ ਨੇ ਮੇਰਾ ਵੀ ਮਨ ਵਿਗਾੜਿਆ ਹੈ ਮੇਰਾ ਵੀ ਮਨ ਵਿਗਾੜਿਆ ਹੈ ਸੀ ਸਾਰਿਆਂ ਨੇ ਵਿਗਾੜਿਆ ਹੈ ਲੋਭ ਨੇ ਵਿਗਾੜਿਆ ਹੈ ਕਾਮਨਾਵਾਂ ਨੇ ਵਿਗਾੜਿਆ ਹੈ ਕ੍ਰੋਧ ਨੇ ਵਿਗਾੜਿਆ ਸਾਰਿਆਂ ਦੇ ਮਨ ਵਿਗਾੜਿਆ ਨੇ ਮੇਰਾ ਵੀ ਮਨ ਵਿਗਾੜਿਆ ਸੀ ਵਿਗਾੜਿਓ ਸੀ ਬਗਾੜਿਆ ਸੀ ਬਗਾੜਿਆ ਹੋਇਆ ਸੀ ਹਾਂ ਪਲ ਪਲ ਹਰ ਜੀਤੇ ਅੰਤਰ ਪਾਰਿਓ ਪਹਿਲਾਂ ਹੁੰਦੀ ਹੈ ਮੰਨੀਏ ਕਿ ਨਾ ਸੁਣ ਕੇ ਗੱਲ ਇਹ ਤਾਂ ਜੋ ਦੇਖਦਾ ਹੈ ਜੋ ਸੁਣਦਾ ਹੈ ਜੋ ਖਾਂਦਾ ਹੈ ਇਹਦਾ ਤਾਂ ਪਲ ਪਲ ਅੰਦਰ ਆਪਣੇ ਆਤਮਾ ਨੂੰ ਵਿਗੜਦੀ ਹੈ ਬਾਹਰ ਅੰਦਰ ਨਾਲ ਟੁੱਟ ਕੇ ਬਾਹਰ ਜੁੜਦਾ ਅੰਦਰ ਨਾਲ ਟੁੱਟ ਕੇ ਮਾਇਆ ਨਾਲ ਜੁੜਦਾ ਪਲ ਪਲ ਪੰਜੇ ਵਿਗਾੜ ਨੇ ਬਕਾਰ ਪੰਜੇ ਗਿਆਨ ਅੰਦਰੇ ਵਿਗਾੜਦੇ ਨੇ ਕਹਿ ਲੋ ਪੰਜੇ ਗਿਆਨ ਅੰਦਰੇ ਵਿਗਾੜਦੇ ਨੇ ਜਦ ਦੇਖੋ ਤਤ ਦੁੱਖ ਕੀ ਰਾਸੀ ਪਰ ਜਦ ਮੈਂ ਦੇਖਦਾ ਇਹ ਜੋ ਕੁਝ ਬਾਹਰੋਂ ਪ੍ਰਾਪਤੀ ਹੈ ਰਾਸੀ ਹੈ ਇਹਦੇ ਤਾਂ ਦੁੱਖ ਦੇ ਸਵਾਹੀ ਕੁਝ ਨਹੀਂ ਜੋ ਪ੍ਰਾਪਤੀ ਹੈ ਪੰਜੇ ਗਿਆਨ ਅੰਦਰੇ ਤੋਂ ਉਹਦਾ ਐਂਡ ਜਦ ਦੇਖਦੇ ਆ ਕਹਾ ਦੂਰ ਤੱਕ ਆਖਰ ਕੀ ਹੋਊਗਾ ਆਖਰ ਤੇ ਨਿਕਲੂਗਾ ਕੀ ਆਖਰ ਨਿਕਲੂਗਾ ਦੁੱਖ ਸੁੱਖ ਦਾ ਜੋ ਪੈਦਾ ਹੋਣਾ ਨਹੀਂ ਅੰਤ ਦਾ ਦੁੱਖ ਹੈ ਅੰਤ ਦਾ ਦੁੱਖ ਹੈ ਰਿਜ਼ਲਟ ਦਾ ਦੁੱਖ ਚ ਨਿਕਲਦਾ ਅਜੋ ਨਾ ਪਤਿਆਏ ਨਿਗਮ ਪਏ ਸਾਖੀ ਕਹਿੰਦਾ ਅਜੋ ਵੀ ਇਹਨੂੰ ਭਰੋਸਾ ਨਹੀਂ ਆਇਆ ਅਧਾਰੇ ਵੇਰ ਕੋਲ ਰੱਖੀ ਬੈਠਾ ਉਹ ਬੇਟਾ ਦੀ ਸਿੱਖਿਆ ਸਾਰੀ ਲਈ ਫਿਰਦਾ ਹੈ ਚਾਰਾਂ ਦੀ ਦੇਖੋ ਬੇਰ ਨੂੰ ਕਹਿੰਦੇ ਵੇਦ ਵੀ ਸਾਖੀ ਦੇ ਸਿੱਖਿਆ ਹੈ ਵੇਦ ਦੀ ਸਿੱਖਿਆ ਵੀ ਕੋਲ ਹੈ ਚਾਰਾਂ ਦੀ ਮਨ ਫੇਰ ਨਹੀਂ ਬਤਿਆਇਆ ਭਰੋਸਾ ਹੀ ਨਹੀਂ ਕੀਤਾ ਜੇ ਮਨ ਨੇ ਭਰੋਸਾ ਨਹੀਂ ਕਰਨਾ ਉਹ ਚਾਹੇ ਵੇਦ ਪੜੀ ਜਾਵੇ ਚਾਹੇ ਬਾਣੀ ਪੜੀ ਜਾਵੇ ਜੋ ਮਰਜ਼ੀ ਕਰੀ ਤਪ ਕਰੀ ਜਾਵੇ ਜਿੰਨਾ ਚਿਰ ਮਨ ਮੰਨਦਾ ਹੀ ਨਹੀਂ ਕਿਸੇ ਗੱਲ ਨੂੰ ਤਾਂ ਹੈ ਫਜ਼ੂਲ ਮਨ ਦੇ ਮੰਨੇ ਤੇ ਹੀ ਕੁਛ ਅਸਰ ਤਾਂ ਹੈ ਨਹੀਂ ਉਹਦਾ ਕੁੰਚਰਾ ਇਸ਼ਨਾਨ ਹੱਥੀ ਵਾਲੇ <coughs> ਇਸ਼ਨਾਨ ਵਾਲੀ ਗੱਲ ਹੈ ਗੌਤਮ ਨਾਰ ਉਮਾਪਤ ਸੁਆਮੀ ਗੌਤਮ ਨਾਰ ਗੌਤਮ ਕ੍ਰਿਸ਼ੀ ਵੀ ਹੈ ਉਹਨੂੰ ਗੌਤਮ ਤੋਂ ਕਹਿੰਦੇ ਨੇ ਉਹਦੀ ਜਿਹੜੀ ਹੈ ਤਮੋ ਗੁਣ ਵਰਤੀ ਹੈ ਮਾਇਆ ਨਹੀਂ ਮਾਇਆ ਧਾਰੀ ਤਮੋ ਗੁਣ ਵਰਤੀ ਮਾਇਆ ਧਾਰੀ ਹੁੰਦੀ ਹੈ ਸਾਰਿਆਂ ਦੀ ਮਾਇਆ ਦੀ ਭੁੱਖ ਨਾਰ ਹੁੰਦੀ ਹੈ ਵਤ ਜਿਹੜੀ ਨਾਰਨ ਵਤ ਨੂੰ ਕਹਿੰਦੇ ਬੁੱਧ ਨੂੰ ਕਹਿੰਦੇ ਗੌਤਮ ਦੀ ਜਿਹੜੀ ਮਤ ਹੈ ਨਾਰ ਹੈ ਇਹਦਾ ਇਹਨਾਂ ਦਾ ਕਹਾਣੀ ਹੋਰੇ ਬਣਾਈ ਹੋਈ ਹੈ ਇਹ ਥੋੜੀ ਉਹ ਗੱਲ ਹੈ ਇੱਥੇ ਕਈ ਲਫ਼ਜ਼ ਤਾਂ ਵਰਤਨ ਵਰਤਨ ਪਰ ਇਹਦਾ ਸਾਖੀ ਨੂੰ ਕੋਈ ਮਤਲਬ ਨਹੀਂ ਉਮਾਪਤੀ ਸਵਾਮੀ ਕਿਵੇਂ ਹੋ ਗਿਆ ਫਿਰ ਨਾਰਗ ਗੌਤਮ ਦੀ ਉਮਾਪਤੀ ਤਾਂ ਸ਼ਿਵ ਨੂੰ ਕਹਿੰਦੇ ਨੇ ਉੱਥੇ ਗੋਤਮ ਦੀ ਨਾਲ ਹਲਿਆ ਉੱਥੇ ਉਹ ਕਹਿੰਦੇ ਨੇ ਚੰਦਰਮੇ ਦੀ ਗੱਲ ਕਰਦੇ ਨੇ ਤੇ ਸ਼ਿਵ ਜੀ ਤਾਂ ਗੱਲੇ ਹੀ ਉੱਥੇ ਇੰਦਰ ਦੀ ਗੱਲ ਕਰਦੇ ਨੇ ਉੱਥੇ ਤਾਂ ਇੰਦਰ ਦੀ ਗੱਲ ਹੈ ਉਹਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈਗਾ ਇਹ ਗੱਲ ਬ੍ਰਹਮ ਗਿਆਨ ਦੀ ਆ ਉਹ ਗੱਲ ਉਹਨਾਂ ਦੀ ਹੈ ਮੂਰਖ ਦੀ ਗੌਤਮ ਦੀ ਜਿਹੜੀ ਨਾਰ ਹੈ ਹਰ ਬੁੱਧ ਦਾ ਸਵਾਮੀ ਕੌਣ ਹੈ ਮਾਪਤੀ ਸ਼ਿਵ ਹੈ ਸ਼ਿਵ ਕੌਣ ਹੈ ਪਰਮੇਸ਼ਰ ਹੈ ਸ਼ਿਵ ਸ਼ਕਤੀ ਆਪੋ ਪਾਇ ਕੇ ਕਰਤਾ ਆਪੇ ਹੁਕਮ ਬਰਸਾਇਆ ਅਸਲ ਦੇ ਵਿੱਚ ਇੱਕੋ ਬੁੱਧ ਹੈ ਵਿਵੇਕ ਬੁੱਧ ਉਹਦੇ ਚੋਂ ਬਾਕੀ ਬੁੱਧੀਆਂ ਹੀ ਹੋਈ ਹੋਈ ਜਦ ਨਿਕਲੀ ਹੋਈ ਜਦ ਗੌਤਮ ਨਾਲ ਉਹਦੀਆਂ ਟਾਣੀਆਂ ਨੇ ਉਹ ਪਾਈ ਬਿਰਚ ਇੱਕੋ ਹੀ ਟਾਣੀਆਂ ਨੇ ਬਾਕੀ ਦਾ ਸਾਰੀਆਂ ਹੀ ਤਰਬਰ ਇੱਕ ਬੁੱਢ ਤੋਂ ਇੱਕੋ ਹੀ ਹੈ ਦਰਖਤ ਥੱਲੇ ਉਹ ਅਨੇਕ ਡਾਰ ਸ਼ਾਖਾ ਬਾਕੀ ਦਾ ਇੱਕ ਧਰਮ ਦੀਆਂ ਸ਼ਾਖਾਵਾਂ ਨੇ ਸੱਚ ਧਰਮ ਦੀਆਂ ਹੀ ਸ਼ਾਖਾਵਾਂ ਨੇ ਸਾਰੀਆਂ ਇਹ ਸੱਚ ਧਰਮ ਤੋਂ ਛਿੜਕੇ ਹੋਏ ਨੇ ਸੱਚ ਧਰਮ ਤੋਂ ਮੱਤਾਂ ਛਿੜਕੀ ਹੋਈ ਹੋਈ ਸਵਾਮੀ ਕੌਣ ਹੈ ਸਵਾਮੀ ਹੋਈ ਹੈ ਸੱਚੇ ਸਵਾਮੀ ਤੋਂ ਉਹ ਇਹਨਾਂ ਨੇ ਰੱਖ ਲਿਆ ਨਾਮ ਦਾ ਪਾਰਵਤੀ ਦਾ ਪਰ ਉਮਾ ਨਹੀਂ ਹੈ ਉਮਾ ਕਹਿੰਦੇ ਨੇ ਜੋਤ ਨੂੰ ਲਾਈਟ ਨੂੰ ਹਾਂ ਉਮਾ ਉਹ ਤੋਂ ਉਮਾ ਲਈ ਬਲਫ ਹੈ ਉਹ ਤੋਂ ਉਮਾ ਉਹ ਕੋਲ ਤੋਂ ਉਮਾ ਲਈ ਬਲਫ ਹੈ ਉਮਾ ਪਤੀ ਉਮਾ ਪਤੀ ਤਾਂ ਫਿਰ ਉਹ ਉਕਾਰ ਹੋ ਗਿਆ ਨਾ ਫਿਰ ਉਕਾਰ ਹੋ ਗਿਆ ਤੂੰ ਮੇਰਾ ਪਤਾ ਤੂੰ ਮੇਰਾ ਮਾਤਾ ਹੈ ਤਾਂ ਕੋਈ ਹੋਏ ਸੋਨੀ ਉਮਾਪਤੀ ਸਵਾਮੀ ਜੇ ਫਿਰ ਗੌਤਮ ਨਾਲ ਉਮਾਪਤੀ ਸਵਾਮੀ ਉਹ ਮੰਨਦਾ ਉਹ ਵੀ ਉਹ ਸਾਨੂੰ ਗੌਤਮ ਕਿਹੜਾ ਪਰਮੇਸ਼ਰ ਤੋਂ ਕਹਿੰਦਾ ਵੀ ਹੈ ਨਹੀਂ ਗੌਤਮ ਰੱਬ ਨੂੰ ਤਾਂ ਸਾਰੇ ਹੀ ਬੋਲਦੇ ਨੇ ਫਿਰ ਉਹ ਸਾਰਾ ਸਵਾਮੀ ਦਾ ਇੱਕੋ ਹੀ ਬੋਲਦੇ ਨੇ ਸਾਰੇ ਸੀਸ ਧਰਮ ਕੋਈ ਵੀ ਇਸਲਾਮ ਮਤ ਹੋਵੇ ਉਹ ਵੀ ਪਰਮੇਸ਼ਰ ਨੂੰ ਇੱਕੋ ਬੰਦੇ ਨੇ ਤੇ ਸਵਾਮੀ ਦਾ ਉਸਰ ਬੰਦੇ ਨੇ ਸਾਰੇ ਸਵਾਮੀ ਦਾ ਹੁੰਦਾ ਵੱਡਾ ਸਭ ਕੁਝ ਹੈ ਅੱਲਾ ਦਾ ਖੁਦਾ ਦਾ ਮੁਸਲਮਾਨ ਵੀ ਬੰਦੇ ਨੇ ਸਭ ਕੁਝ ਰਾਮ ਦਾ ਹਿੰਦੂ ਵੀ ਬੰਦੇ ਨੇ ਅਸੀਂ ਵੀ ਬੰਦੇ ਆ ਵੀ ਰਾਮ ਅੱਲਾ ਇੱਕੋ ਹੀ ਹੈ ਪਰਮੇਸ਼ਰ ਕਹ ਲੋ ਕੁਝ ਕਹ ਲੋ ਇੱਕੋ ਹੀ ਹੁੰਦਾ ਇਹ ਤਾਂ ਸਾਰੇ ਹੀ ਬੰਦੇ ਨੇ ਬਾਤ ਜਾਏ ਕੋਈ ਹੋਵੇ ਇਹਦੇ ਵਿੱਚ ਤਾਂ ਕੋਈ ਰੌਣਾ ਨਹੀਂ ਕਿਸੇ ਦਾ ਚਾਹੇ ਉਹ ਹੋਵੇ ਅਹਲਿਆ ਕਿਵੇਂ ਬੜੀ ਹੈ ਅਹਲਿਆ ਪੱਥਰ ਦੀ ਬਣ ਗਈ ਨਾ ਉਹਦੀ ਘਰ ਵਾਲੀ ਅਸਲ 'ਚ ਮੂਰਤੀ ਉੱਥੋਂ ਹੀ ਬਣੀ ਆ ਦੇਵੀ ਉੱਥੋਂ ਹੀ ਬਣੀ ਆ ਪੱਥਰ ਦੀ ਪੂਜਾ ਉਹਨੇ ਸ਼ਰਾਬ ਦਿੱਤਾ ਪੱਥਰ ਦੀ ਹੋ ਜਾ ਉਹਦੀ ਮੱਤ ਜੋ ਪੈਦਾ ਹੋਈ ਉਹ ਪੱਥਰ ਦੀ ਮੂਰਤੀ ਹੈ ਵਿਵੇਕ ਬੁੱਧੀ ਨਾ ਜਿਹੜੀ ਮੂਰਤੀ ਪੂਜਾ ਪੱਥਰ ਦੀ ਜਿਹਨੂੰ ਚੱਡੀ ਕਹਿੰਦੇ ਨੇ ਹੁਣ ਪੱਥਰ ਦੀ ਬਣੀ ਹੋਈ ਆ ਮੂਰਤੀ ਦਾ ਉਹ ਤਾਂ ਉਹਦੀ ਉਹਦੀ ਦੇਣ ਹਲਿਆ ਨੂੰ ਕਹਿੰਦਾ ਹਲਿਆ ਜਿਹੜੀ ਹਿਲਦੀ ਦੀ ਬੁੱਧੀ ਦੀ ਹਲਿਆ ਹੁੰਦੀ ਮਨ ਨੂੰ ਕਰਨਾ ਸੀ ਮਨ ਨੂੰ ਅਡੋਲ ਕਰਨਾ ਸੀ ਬੁੱਧੀ ਨੂੰ ਕਰਦਾ ਬੁੱਧੀ ਨੇ ਅਡੋਲ ਕਰੀ ਦੀ ਹੁੰਦੀ ਟਿਕਣਾ ਮਨ ਹੈ ਕਿ ਬੁੱਧੀ ਨੇ ਟਿਕਣਾ ਬੁੱਧੀ ਸਟਿਲ ਹੋ ਸਕਦੀ ਬੁੱਧੀ ਅੱਗੇ ਤੋਂ ਅੱਗੇ ਚੱਲਦੀ ਹੈ ਬੁੱਧੀ ਨਾਲ ਜਲਦੀ ਰਹਿਣਾ ਮਨ ਚਲਾਏ ਮਨ ਨਹੀਂ ਰਹਿਣਾ ਬੁੱਧੀ ਚਲਾਏ ਮਨ ਰਹਿਣੀ ਉਹਦੀ ਗੱਲ ਕਰਨੀ ਅਕਲ ਤਾਂ ਅੱਗੇ ਦੇ ਅੱਗੇ ਵਧਣੀ ਹੈ ਉੱਚੇ ਤੋਂ ਉੱਚਾ ਭਗਵੰਤ ਤਾਂ ਦਾ ਤਾਂ ਤੇ ਸੈਰ ਕਰੇ ਜੋ ਭਾਵ ਹੈ ਸੈਰ ਤਾਂ ਸੱਚਖੰਡ ਵੀ ਜਲਦੀ ਰਹਿਣੀ ਹੈ ਬੁੱਧੀ ਨਹੀਂ ਬੰਦ ਹੋਣੀ ਪਰ ਜੋਗੀ ਆਏ ਬੁੱਧ ਬੰਦ ਕਰਦੇ ਨੇ ਉਤਵੰਦ ਕਰਤੀ ਸਾਰਿਆਂ ਦੀ ਸਾਡੇ ਨਾਲ ਬਾਹਰ ਨਿਕਲ ਗਿਆ ਸਾਨੂੰ ਬੁੱਲਣਾ ਦੀ ਉਹਨਾਂ ਨੇ ਬੁੱਧੀ ਬਗਸ ਸਟਿਲ ਕੀਤੀ ਆ ਗੁਰਬਾਣੀ ਬੁੱਧੀ ਨੂੰ ਜਲਦੀ ਰੱਖਦੀ ਆ ਮਨ ਨੂੰ ਸਟਿਲ ਕਰਦੀ ਆ ਮਨ ਦਾ ਸਟਿਲ ਹੋਣਾ ਮਾਇਆ ਦੀ ਬਖ ਬੰਦ ਕਰਦੀ ਬੁੱਧੀ ਦੌੜ ਕੀ ਆ ਮਾਇਆ ਦੀ ਦੌੜ ਹੈ ਜੋ ਦੇਖ ਰਿਹਾ ਅੱਖਾਂ ਜੋ ਦੇਖਦਾ ਜੋ ਸੁਣਦਾ ਮਨ ਨੂੰ ਗਿਆ ਵੀ ਇਹਨੂੰ ਟਿਕਾ ਲਓ ਟਿਕਾਉਣਾ ਮਨ ਹੈ ਅਕਲ ਨਹੀਂ ਟਿਕਾਉਣੀ ਪਰ ਡੇਗਿਆ ਅਕਲ ਛੁੱਟੀ ਹੈ ਫਿਰ ਅਕਲ ਜਿੱਥੇ ਮਰਜੀ ਫਿਰ ਹੋਵੇ ਅਕਲ ਮਿਲੀ ਹੈ ਫਿਰ ਨਹੀਂ ਮੰਨਦੇ ਜਿਹੜਾ ਚਾਹੁੰਦਾ ਉਹਦੀ ਮੋਰੇ ਅਕਲ ਭੱਜੀ ਫਿਰਦੀ ਹੈ ਜੋ ਮੰਨਦੇ ਚਾਹੁੰਦੀ ਉਹਦੀ ਪੂਰਤੀ ਵਾਸਤੇ ਭੱਜੀ ਫਿਰੀ ਜਾਂਦੀ ਹੈ ਇਹਨਾਂ ਨਾਮ ਬਾ ਵਾਸਤੇ ਚੱਲਣਾ ਕਮਾਈ ਕਰਨੀ ਹੈ ਨਾ ਕਮਾਈ ਨਹੀਂ ਛੱਡਣੀ ਹੈ ਕਮਾਈ ਅਕਲ ਨੇ ਫਿਰ ਵੀ ਕਰਦੀ ਹੈ ਰੋਬ ਦੀ ਕਰਦੀ ਹੈ ਸ਼ਬਦ ਵਿਚਾਰ ਕਰਨਾ ਅਕਲ ਸਟਿਲ ਹੋ ਕੇ ਸ਼ਬਦ ਵਿਚਾਰ ਕਿਵੇਂ ਹੋ ਜਾਊਗਾ ਅਕਲ ਸਟਿਲ ਹੋ ਕੇ ਸ਼ਬਦ ਵਿਚਾਰ ਕਿਵੇਂ ਹੋ ਜਾਊਗਾ ਅਕਲ ਨਹੀਂ ਸਟਿਲ ਕਰਦੀ ਮਤ ਨਹੀਂ ਸਟਿਲ ਸਟਿਲ ਕਰਦੀ ਉਹਨਾਂ ਨੇ ਬਾਤ ਸਟਿਲ ਕਰਤੀ ਪੱਥਰ ਦੀ ਬਣਾਤੀ ਉਹ ਸਾਡੇ ਵੀ ਪੱਥਰ ਨਹੀਂ ਬਣੀ ਜਾਂਦਾ ਉਹ ਉਹ ਜਿਹੜੇ ਉਹਨਾਂ ਨੇ ਪੱਥਰ ਦੀ ਸਾਡੇ ਕਾਹਨੂੰ ਪੱਥਰ ਦੀ ਉਹਨਾਂ ਦੀ ਹੋ ਹੋ ਗੌਤਮ ਨਾਰ ਉਮਾਪਤ ਸੁਆਮੀ ਉਮਾਪਤ ਸੁਆਮੀ ਉਹੀ ਸਾਬਤ ਕੀਤਾ ਵੀ ਜਿਹੜੀ ਪੱਥਰ ਵਾਲੀ ਹੈ ਨਾ ਵੀ ਉਹ ਮਨਸੂਬ ਹੀ ਹੈ ਇਹ ਪੱਥਰ ਦੀ ਨਹੀਂ ਹੈ ਇਹ ਕੀ ਹੈ ਫਿਰ ਜੇ ਪੱਥਰ ਦੀ ਨਹੀਂ ਹੈ ਇਹ ਕੀ ਹੈ ਉਹ ਉਮਾਪਤੀ ਸਵਾਮੀ ਹੈ ਜਿਹਦਾ ਕੀ ਚੀਜ਼ ਸੀ ਜਿਹਨੂੰ ਪੱਥਰ ਦੀ ਬੰਦ ਬੈਠੇ ਪ੍ਰਥਮ ਕਾਲ ਸਭ ਜਗ ਕੋ ਤਾਤਾ ਕਾਲ ਹੈ ਜਿਹੜਾ ਸਭ ਦਾ ਕਾਲ ਹੈ ਉਹ ਕਾਲ ਹੈ ਹੁਕਮ ਕਾਲ ਹੈ ਸਭ ਦਾ ਹੁਕਮ ਹੀ ਪੈਦਾ ਕਰਦਾ ਹੁਕਮ ਹੈ ਖੰਡਾ ਦੋ ਧਾਰਾ ਹੁਕਮ ਹੀ ਪੈਦਾ ਕਰਦਾ ਹੁਕਮ ਮਾਰਦਾ ਕਾਲ ਦਾ ਮਤਲਬ ਹੈ ਸਾਰੇ ਜਿਹਦੇ ਕਾਬੂ 'ਚ ਸਭ ਕੁਝ ਉਹਦੇ ਕੁਝ ਵੀ ਬਾਹਰ ਨਹੀਂ ਹੁੰਦੇ ਪ੍ਰਥਮ ਕਾਲ ਸਭ ਜਾਕੋ ਤਾਤਾ ਜਾਤੇ ਤੇਜ ਭਿਓ ਵਿਖਿਆਤ ਸਾਰਿਆਂ ਦਾ ਤੇਜ ਉਹਦੇ ਅੰਦਰ ਹੀ ਹੈ ਅਤੇ ਸੂਰਜ ਵੀ ਉਹਨੇ ਬਣਾਇਆ ਵਿਖਿਆਤ ਤੇਜ ਨਹੀਂ ਪਤਾ ਨਹੀਂ ਕਿੰਨੇ ਸੂਰਜ ਬਣਾਤੇ ਬਾਹਰ ਵੀ ਤੇਜ ਹੈ ਅੰਦਰ ਵੀ ਤੇਜ ਸੋਈ ਭਵਾਨੀ ਦਾ ਮੁਖਾਇ ਲਾ ਉਹੀ ਭਵਾਨੀ ਹੈ ਉਹੀ ਹੈ ਉਹ ਜਿਹਨੇ ਬਣਾਇਆ ਸਾਰਾ ਸੰਸਾਰ ਜਗ ਬਾਤ ਉਹਨੂੰ ਭਵਾਨੀ ਹੈ ਉਹ ਹੈ ਉਮਾਪਤੀ ਸੋਭੀ ਉਮਾਪਤੀ ਉਹ ਹੈ ਛੱਡੀ ਉਹਦਾ ਉਮਾਪਤੀ ਸੋਭੀ ਉਹ ਉਮਾਪਤੀ ਕੌਣ ਸ਼ਿਵ ਸ਼ਿਵ ਸ਼ਕਤੀ ਆਪ ਉਪਾਇਕ ਹੈ ਕਰਤਾ ਪੇ ਹੁਕਮ ਕਰਦਾ ਇਹ ਸ਼ਕਤੀ ਹੈ ਜਿਹੜੀ ਉਹਦੀ ਇਹਦਾ ਨਾਮ ਹੈ ਉਹਦੀ ਸ਼ਕਤੀ ਦਾ ਨਾਮ ਹੈ ਕਹਿੰਦੇ ਵੀ ਸ਼ਕਤੀ ਨੇ ਇਹਨਾਂ ਨੂੰ ਸ਼ਕਤੀ ਨਹੀਂ ਕਹਿੰਦੇ ਨੇ ਉਹ ਵੀ ਸ਼ਕਤੀ ਨਹੀਂ ਕਹਿੰਦੇ ਨੇ ਉਹ ਅਲੱਗ ਗੱਲ ਉਹਨਾਂ ਨੇ ਅਸੀਂ ਵੀ ਤਾਂ ਗਿਆਨ ਖੜ ਕੇ ਲੋਹੇ ਦੀ ਬਣਾ ਲਈ ਅਸੀਂ ਕਿਹੜਾ ਇਕੱਠ ਕੀਤਾ ਇਹ ਟੈਂ ਟੈਂ ਕਰਦੇ ਨੇ ਜਿਹੜੇ ਦੋ ਤਲਵਾਰਾਂ ਕਹਤੇ ਅਸੀਂ ਦੋਏ ਲੋਹੇ ਹੀ ਬਣਾ ਲਈਏ ਗਿਆਨ ਕੱਢ ਕੇ ਲੋਹੇ ਦੀ ਹੁੰਦੀ ਹੈ ਪੀੜੀ ਤਲਵਾਰ ਲੋਹੇ ਦੀ ਹੁੰਦੀ ਹੈ ਦੂਜੇ ਨੂੰ ਤੁਸੀਂ ਕੀ ਕਹਿੰਦੇ ਤੁਸੀਂ ਆਪਣੇ ਹੀ ਬੈਠੇ ਆਪਣੇ ਘਰੇ ਝਾਕ ਝਾਕ ਕੇ ਦੇਖ ਲਓ ਤੁਸੀਂ ਕਿੱਥੇ ਖੜੇ ਇਹ ਹੋ ਜਾਣਾ ਅਗਿਆਨੀ ਆਦਮੀ ਦਾ ਸੁਭਾਵਕ ਗੱਲ ਹੈ ਜੇ ਜੇ ਉਹ ਅਗਿਆਨੀ ਤੇ ਹੋ ਜਾ ਤੁਸੀਂ ਤੁਸੀਂ ਪੀੜੀ ਦੀ ਤਲਵਾਰ ਲੋਹੇ ਦੀ ਕਿਉਂ ਬਣਾਈ ਪਹਿਲਾਂ ਦਾ ਜਵਾਬ ਦਿਓ ਉਹਨਾਂ ਨੇ ਪੱਥਰ ਦੀ ਮੂਰਤੀ ਇਹਨੂੰ ਬਣਾ ਲਈ ਉਹਨਾਂ ਨੇ ਬਣਾ ਲਈ ਤੁਸੀਂ ਬਣਾ ਲਈ ਤੁਸੀਂ ਲੋਹੇ ਦੀ ਬਣਾਈ ਬੈਠੇ ਹੋ ਹੀ ਉਹੀ ਭਗੌਤੀ ਹੈ ਜਿਹੜੀ ਲੋਹੇ ਦੀ ਬਣਾਈ ਹੈ ਤੁਸੀਂ ਦੋ ਰੂਪ ਨੇ ਅਸਲ ਜਿਹੜੀ ਤਲਵਾਰ ਹੈ ਉਹ ਤਾਂ ਭਗੌਤੀ ਕਹਿੰਦੇ ਨਹੀਂ ਉਹਨੂੰ ਤਲਵਾਰ ਨੂੰ ਭਗੌਤੀ ਨਹੀਂ ਕਿਤੇ ਲਿਖਿਆ ਹੋਇਆ ਬੁੱਧੀ ਨੂੰ ਭਗੌਤੀ ਕਿਹਾ ਸਮਝੇ ਖੜਗ ਖੜਗਵਰੀ ਕਿਹਾ ਤਲਵਾਰ ਨੂੰ ਜਿਵੇਂ ਕਰ ਹੈ ਹੱਥ ਵਾਸਤੇ ਕਰ ਹੈ ਅੰਦਰਲੇ ਹੱਥ ਵਾਸਤੇ ਚੜ੍ਹ ਅੰਦਰਲੇ ਸ਼ਰੀਰ ਦਾ ਬਾਹਰਲੇ ਦਾ ਹੁੰਦਾ ਨਹੀਂ ਇਹ ਮੈਂ ਨਿਰਾਕਾਰੀ ਦੁਨੀਆ ਦੇ ਜਿਹੜੇ ਲਫ਼ਜ਼ ਨੇ ਤੁਸੀਂ ਬਾਹਰਲੀ ਦੁਨੀਆ ਚ ਅਰਥ ਲੈ ਲਈ ਇਹ ਤਲਵਾਰ ਨੂੰ ਭਗਵਤੀ ਕਿਤੇ ਨਹੀਂ ਕਿਹਾ ਹੈ ਤਲਵਾਰ ਨੂੰ ਭਗਵਤੀ ਕਿਹਾ ਕਿ ਭਾਈ ਗੁਰਦਾਸ ਦੀ ਆਵਾਜ਼ ਚ ਲੋਕ ਪੜਾਇਆ ਉਹ ਤੋਂ ਖਾਵੇ ਲੋਕ ਬਣਾਇਆ ਉਹਨੇ ਲਿਖਿਆ ਉੱਥੋਂ ਭਲੇਖਾ ਪਿਆ ਹੋਇਆ ਕਿਤੇ ਵੀ ਨਹੀਂ ਗਿਆ ਦਸ ਗ੍ਰੰਥ ਜੀ ਲੋਹ ਮਨ ਕਿਹਾ ਹੈ ਲੋਹ ਕਿਉਂ ਮਨ ਲਿਆ ਹੋਇਆ ਆਦ ਵਿੱਚ ਹੈਗਾ ਦੀ ਜੰਗਲ ਹੋਏ ਨੂੰ ਲੱਗਦਾ ਸੋਨ ਨੂੰ ਲੱਗਦਾ ਬਸ ਕੱਲਾ ਲੈ ਦੀ ਮਨ ਵਿੱਚ ਲੋਹਾ ਸਮਝੇ ਮਨ ਨੂੰ ਲੋਹਾ ਬੰਨਿਆ ਹੋਇਆ ਹੈ ਆਦ ਵਾਲੀ ਵੀ ਬੰਨਿਆ ਹੋਇਆ ਲੋਹਾ ਮੰਦਰ ਮੈਂ ਮਨ ਲੋਹਟ ਹੈ ਹਾਂ ਮਨ ਮੰਦਰ ਮੈਂ ਹਰ ਮੰਦਰ ਮੈਂ ਮਨ ਲੋਹਟ ਹੈ ਲੋਹਾ ਹੈ ਲੋਹਾ ਮਨ ਨੂੰ ਕਿਹਾ ਹੈ ਤਾਂ ਸਰਵ ਲੋਕ ਹੈ ਇਹਨਾਂ ਨੂੰ ਕੀ ਪਤਾ ਵੀ ਲੋਕ ਕੀ ਹੈ ਸਰਵ ਲੋਕ ਕਿਉਂ ਕਿਹਾ ਹੈ ਸਰਬ ਲੋਕ ਦੀ ਸ਼ਾਮ ਸੀਸ ਧਰਨ ਸਹਿਜ ਭਗਗਾਮੀ ਸੀਸ ਧਰਨ ਸਹਿਜ ਭਗਗਾਮੀ ਸਹਿਜ ਭਗਗਾਮੀ ਸੀਸ ਜਿਹਦਾ ਜਿਹੜਾ ਸਿਰ ਹੈ ਸਹਿਜ ਪਾ ਕੰਪਨੀ ਸਰੀਰ ਕਰਕੇ ਜਿਹੜਾ ਸਿਰ ਮਿੱਟੀ ਦਾ ਜਿਹਦਾ ਸਿਰ ਮਿੱਟੀ ਦਾ ਸਰੀਰ ਜਿਹੜਾ ਆਪਣਾ ਸਿਰ ਹੈ ਜਿਹਦਾ ਮਿੱਟੀ ਦਾ ਉਹਦੀ ਦੇਵੀ ਵੀ ਪੱਥਰ ਦੀ ਹੋਊਗੀ ਸਰੀਰ ਨੂੰ ਜੋ ਆਪਣੇ ਨੂੰ ਮੰਨਦਾ ਨਾ ਸਰੀਰ ਨੂੰ ਸਹਿਜ ਭਾਗਾਂ ਵੀ ਕਹੇ ਸਰੀਰ ਨੂੰ ਭਾਗ ਨਿਕਲ ਲੱਗੇ ਨੇ ਸਾਰੇ ਜਿਹਦੀਆਂ ਜੂਨਾਂ ਨੇ ਸਾਰੇ ਪਾਗੇ ਇਹਨੂੰ ਵੀ ਲੱਗੇ ਨੇ ਹੋਰ ਕੀ ਲੱਗੇ ਨੇ ਜਿਹਦੀਆਂ ਜੂਨਾਂ ਲਈਆਂ ਨੇ ਜਿਹਦੇ ਪਾਗ ਸੀ ਦਰਸੀ ਸੀ ਚਾਹੇ ਮਦੀਰ ਸੀਗੇ ਇਹ ਸਰੀਰ ਨਾਲ ਜੁੜੇ ਹੋਏ ਤੇ ਬਾਹਰਲੇ ਨਾਲ ਅੰਦਰਲੇ ਤਾਂ ਕੋਈ ਨਹੀਂ ਜੁੜਿਆ ਹੋਇਆ ਬਾਹਰਲੇ ਸਰੀਰ ਕਰਕੇ ਸਾਜ ਪਾਉ ਵੀ ਹੈ ਅੰਦਰਲੇ ਸਰੀਰ ਕਰਕੇ ਤਾਂ ਕੋਈ ਸੀਸ ਧਰਨ ਸਾਇਦ ਭਗਗਾਮੀ ਸੀਸ ਹੋ ਜਿਹਦਾ ਸਿਰ ਚ ਮੈਂ ਕਹਿੰਦਾ ਉਹ ਕਹਿੰਦਾ ਇਹਦਾ ਸਿਰ ਤੂੜੀ ਫਸੀ ਹੋਈ ਹੈ ਕੂੜਾ ਜਿਹੜਾ ਸਿਰੇ ਮਿੱਟੀ ਦਾ ਬਣ ਲਿਆ ਮੈਂ ਸਰੀਰ ਹੈ ਇਹ ਖੋਪੜੀ ਜਿਹਾ ਖਾਕ ਭਰੀ ਹੋਈ ਹੈ ਗਿਆਨ ਵਾਲੀ ਗੱਲੇ ਕੋਈ ਨਹੀਂ ਰਹਿ ਸਹਿਜ ਭਗਾਮੀ ਦੀ ਸਿਰ ਤਾਂ ਖੇ ਹੈ ਖੇ ਉਡਾ ਰਹੇ ਨੇ ਉਹ ਖੇ ਨੂੰ ਧੂੜ ਕਹਿ ਰਹੇ ਨੇ ਜਿਹੜਾ ਦੇਹ ਤੇ ਆ ਕੇ ਖੜ ਗਿਆ ਮਾਇਆ ਤੇ ਆ ਕੇ ਖੜ ਗਿਆ ਉਹਦਾ ਸੀਸ ਧੜ ਲਿਆ ਹੋਰ ਉਹਦਾ ਕੀ ਹੈ ਸਹਿਜ ਭਾਗਾ ਮਿੱਟੀ ਹੋਈ ਹੈ ਉਹ ਸਾਇਦ ਭਾਗਾ ਵੀ ਉਹ ਤਾਂ ਹੈ ਹਜ਼ਾਰਾਂ ਭਾਗ ਨੇ ਸਰੀਰ ਤੇ ਆ ਦੇਖ ਲੋ ਕਿੰਨੇ ਮਾਇਆ ਦੇ ਸਰੀਰ ਦੇ ਜਿਹਨਾਂ ਦੇ ਭਾਗ ਮਨ ਤਾਂ ਇੱਕੋ ਹੀ ਹੈ ਚਿੱਤ ਵੀ ਕੋਈ ਹੈ ਬਸ ਫਿਰ ਕੋਈ ਜੀਵ ਕੋਈ ਚੀਜ਼ ਜੀਵ ਦਾ ਇੱਕੋ ਹੀ ਲਫ਼ਜ਼ ਰੱਖਿਆ ਹੋਇਆ ਹੈ ਸਾਰਿਆਂ ਖਾਤਰ ਦੋਲ ਤੋਂ ਦੀਦੇ ਹੀ ਨੇ ਇੱਕੋ ਜੀਵ ਦੇ ਨੇ ਸਾਰੇ ਜੁਦ ਸਰੀਰ ਕਰਕੇ ਸਰੀਰ ਕਰਕੇ ਆ ਗੱਲ ਹੈ ਸਹਿਜ ਦਾ ਗਾਬੀ ਤਾਂ ਕਿਉਂ ਕਵਰ ਕਰਨਾ ਫਿਰ ਨੂੰ ਸਹਿਜ ਇਧਰ ਤਾਂ ਪੌੜੀਆਂ ਚੜ੍ਹਨ ਵਾਸਤੇ ਆਉਣਾ ਪਿਆ ਗਿਆਨ ਦੀ ਗੱਲ ਕੁਝ ਹੋਰ ਹੈ ਇਹਨਾਂ ਨੇ ਕੁਝ ਗੱਲ ਹੋਰ ਰੱਖੀ ਗਿਆਨ ਦਾ ਹੋ ਗਿਆ ਚੜ੍ਹੀ ਪੈੜੀਆਂ ਸੀ ਹਰ ਜੋਨ ਇੱਕ ਪੌੜੀ ਹੈ ਯਾਰ ਕਹਿ ਇਸ ਪੌੜੀ ਤੇ ਜੇ ਚੁੱਕ ਲੱਖ 84 ਜੋਨ ਸਬਾਈ ਮਾਨਸ ਕੋ ਪ੍ਰਭ ਨਹੀਂ ਬੜਿਆਈ ਇਸ ਪੌੜੀ ਇਹ ਤਾਂ ਪੌੜੀ ਹੈ ਤੁਸੀਂ ਨੂੰ ਪੌੜੀਆਂ ਮੰਨ ਕੇ ਨਹੀਂ ਚੱਲੇ ਹੋ ਇਹਨੂੰ ਸ਼ਰਾਬ ਮੰਨ ਕੇ ਚੱਲੇ ਹੋ ਇਹ ਜੂਨਾ ਨੂੰ ਸ਼ਰਾਬ ਮੰਨ ਕੇ ਚੱਲੇ ਹੋਏ ਨੇ ਪਹਿਲੇ ਚੱਕਰ 'ਚ ਇਹ ਜੂਨਾ ਸ਼ਰਾਬ ਰਹੀ ਹੁਣ ਹੁਣ ਇਹਨਾਂ ਨੂੰ ਕਿਹਾ ਜੇ ਦੂਈ ਚੱਕਰ ਫੇਰ ਪੈ ਗਿਆ ਹੁਣ ਸ਼ਰਾਬ ਹੈ ਤੇਰਾ ਪੌੜੀ ਉੱਤੋਂ ਆ ਕੇ ਫੇਰ ਥੱਲੇ ਡਿੱਪਿਆ ਫੇਰ ਆਇਆ ਉੱਤੇ ਨੂੰ ਆਇਆ ਨਾ ਚੜਦਾ ਜੇ ਹੁਣ ਥੱਲੇ ਡੇਗਾ ਫੇਰ ਸ਼ਰਾਬ ਹੈ ਚੜਨਾ ਫੇਰ ਪੈਣਾ ਇੱਥੇ ਉਹ ਤਾਂ ਖਰਾਬ ਹੈ ਜੇ ਥੱਲੇ ਨੂੰ ਜਾਣੇਗਾ ਡਿੱਗੇਗਾ ਥੱਲੇ ਇੱਕ ਵਾਰ ਤਾਂ ਪੌੜੀ ਚੜ ਕੇ ਉੱਤੇ ਜਾਣਾ ਪਹਾੜ ਦੇ ਉੱਤੇ ਜਾਣਾ ਪੌੜੀ ਤੇ ਚੜ ਕੇ ਜਾਣਾ ਹੀ ਪਊਗਾ ਪਰ ਉੱਤੋਂ ਜੇ ਛਾਲ ਮਾਰੇ ਫਿਰ ਥੱਲੇ ਨੂੰ ਆਵੇ ਫਿਰ ਤਾਂ ਸਰਾਫ ਹੈ ਜਿੱਡੀਆਂ ਪੌੜੀ ਉਤਰੂਗਾ ਨੁਕਸਾਨ ਫਾਇਦਾ ਕੀ ਹੈ ਉਹ ਨੁਕਸਾਨ ਹੈ ਹੁਣ ਕਈ ਲੋੜ ਸੀ ਹਰੇਕ ਜੂਨ ਦੀ ਨਹੀਂ ਉੱਤੇ ਜਾ ਨਹੀਂ ਸਕਦਾ ਸੀ ਉੱਤੇ ਕਿਵੇਂ ਜਾਂਦਾ ਗੁਰਬਾਣੀ ਇਸ ਗੱਲ ਨੂੰ ਨਹੀਂ ਬੰਦੀ ਹੈ ਵੀ ਤੂੰ ਹਾਂ ਆਇਆ ਦੂਰੋਂ ਚੱਲ ਕੇ ਲਿਖਿਆ ਮੈਂ ਤੱਕੀ ਤੋਂ ਸੜਨਾ ਹੈ ਜੀ ਇੱਕ ਦੇ ਵੀ ਮੈਂ ਸ਼ਰਾਬ ਚ ਆਇਆ ਹਾਂ ਥੱਲੇ ਤੇ ਚੜਦਾ ਹਾਂ ਉੱਚਾ ਕਿਵੇਂ ਉੱਡਦਾ ਜੇ ਥੱਲੇ ਚੜਦਾ ਵੇ ਪੌੜੀ ਦੇ ਬਿਨਾਂ ਉੱਚਾ ਨਹੀਂ ਪੌੜੀ ਤਾਂ ਲੋੜ ਹੁੰਦੀ ਹੈ ਚੌਥੀ ਮੰਜ਼ਲ ਤੇ ਜਾਣਾ ਜੇ ਪੌੜੀ ਹੋਣੀ ਹੈ ਜਾਓ ਕਿਵੇਂ ਤੁਸੀਂ ਪੌੜੀ ਦਾ ਸਾਧਨ ਹੈ ਇਹ ਜੂਨ ਹਰ ਸਾਧਨ ਸਮਝਣਾ ਇਹਨੂੰ ਹਰ ਜੂਨ ਸਾਧਨ ਹੈ ਉਹ ਜਿਹੇ ਜੀ ਉਹਨਾਂ ਦੀ ਅਕਲ ਦੀ ਉਹਨਾਂ ਨੇ ਉਹ ਜਿਹਾ ਗਿਆਨ ਕਰ ਲਿਆ ਆਪਣੀ ਅਕਲ ਮੁਤਾਬਕ ਉਹਨਾਂ ਦਾ ਗਿਆਨ ਇਹ ਗਿਆਨ ਹੈ ਪਰਮੇਸ਼ਰ ਦੀ ਅਕਲ ਮੁਤਾਬਕ ਸਾਡੇ ਕੋਲ ਜਿਹੜਾ ਗਿਆਨ ਜਿਹਨੇ ਸ੍ਰਿਸ਼ਟੀ ਰਚਨਾ ਰਚੀ ਹੈ ਜਿਹਨੇ ਇਲਾਜ ਦੱਸਿਆ ਹੈ ਨਾ ਆਦਮੀ 'ਚ ਜੋ ਡਿਫੈਕਟ ਪੈ ਗਿਆ ਇਹਦੇ ਚ ਇਹਦਾ ਡਿਫੈਕਟ ਮਰੀਜ਼ ਹੋ ਗਿਆ ਹੈ ਹੋਵੇਗਾ ਦਾ ਰੋਗ ਹੋ ਗਿਆ ਰੋਗੀ ਨੂੰ ਠੀਕ ਕਿਵੇਂ ਕਰਨਾ ਇਹ ਜੁਨਾ ਜਾਂ ਉਪਚਾਰ ਹੈ ਇਹ ਤਾਂ ਉਪਚਾਰ ਹੈ ਸਾਰੇ ਪ੍ਰੋਸੈਸ ਤੋਂ ਨਿਕਲ ਕੇ ਹੀ ਠੀਕ ਹੋਊਗਾ ਬੰਦਾ ਨਹੀਂ ਹੋ ਸਕਦਾ ਠੀਕ ਤੋਂ ਉਹਨੂੰ ਤੁਸੀਂ ਸਰਾਫ ਕਿਵੇਂ ਕਹਿ ਸਕਦੇ ਉਹ ਤਾਂ ਪ੍ਰੋਸੈਸ ਤੋਂ ਵੀ ਨਿਕਲ ਕੇ ਹੋਣਾ ਸੀ ਫਿਰ ਆ ਕੇ ਤੂੰ ਕਾਇਨਾਤ ਦਾ ਬਾਦਸ਼ਾਹ ਬਣ ਤੇ ਸਰਾਫ ਹੈ ਹੋਰ ਤੋਂ ਜੇ ਥੱਲੇ ਚਲੇਗਾ ਫਿਰ ਸਰਾਫ ਹੈ ਥਾਣੇਦਾਰ ਤੋਂ ਸਿਪਾਹੀ ਬਣ ਜੇ ਸਰਾਫ ਹੈ ਸਿਪਾਹੀ ਤੋਂ ਥਾਣੇਦਾਰ ਬਣਨਾ ਦਾ ਸਰਾਫ ਨਹੀਂ ਹੈ ਉਹ ਤਾਂ ਤਰੱਕੀ ਹੁੰਦੀ ਆਈ ਹੈ ਐਸਪੀ ਬਣ ਜੇ ਜਾਏ ਐਸਐਸਪੀ ਬਣ ਜੇ ਜਾਏ ਉਹ ਤਾਂ ਤਰੱਕੀ ਹੈ ਥੱਲੇ ਆਉਣਾ ਸਰਾਫ ਹੈ ਹੁਣ ਥੱਲੇ ਆਵਾਂਗਾ ਫੇਰ ਸਰਾਪ ਨੁਕਸਾਨ ਇਹਨ ਦੂਤਾਂ ਨਾਲ ਖਲ ਵੱਧ ਕਰ ਮਾਰਿਓ ਇਹ ਦੂਤ ਕੌਣ ਨੇ ਇਹ ਦੂਤ ਨੇ ਜਿਹੜੇ ਉਹ ਪੂਰੇ ਕਿਹਾ ਤੁਮ ਕਹੀਏ ਤੋ ਜਗਤ ਗੁਰੂ ਆਓ ਕਲ ਜੋ ਕੇ ਕੰਪੀ ਦੂਤ ਨੇ ਜੰਮ ਕੇ ਫਸਾ ਰਹੇ ਨੇ ਲੋਕਾਂ ਨੂੰ ਖਲ ਵੱਧ ਕਰ ਮਾਰਿਓ ਆਓ ਇਹ ਆਏ ਨਹੀਂ ਕਹਿ ਰਹੇ ਇਹ ਤਰੋ ਮੇਰੇ ਸੱਚੇ ਸੁਣ ਆਤਮ ਵਿੱਚ ਜੋ ਤਰੀ ਹਰ ਵੇਲੇ ਬਦਲ ਦੇਖੋ ਕੋਈ ਇਹ ਨਹੀਂ ਕਹਿ ਰਹੇ ਇਹ ਤਾਂ ਕਹਿੰਦੇ ਨੇ ਗੁਰੂ ਦੇ ਮੂਰਤ ਨੂੰ ਚੜਨਾ ਹਿਰਦੇ 'ਚ ਬਸਾ ਕੇ ਰੱਖੋ ਇਹ ਤਾਂ ਅੱਖਾਂ ਨੂੰ ਇਹ ਅੱਖਾਂ ਨਾਲ ਦੇਖਿਆ ਸੱਚ ਆ ਅੱਖਾਂ ਨਾਲ ਦੇਖੇ ਨੂੰ ਸੱਚ ਕਹਿੰਦੇ ਨੇ ਅੱਖਾਂ ਨਾਲ ਦੀਦਾ ਦਾ ਝੂਠ ਗੁਰਬਾਣੀ ਕਹਿੰਦੀ ਹੈ ਜੋ ਅੱਖਾਂ ਨਾਲ ਦੀ ਦਾ ਸਭ ਝੂਠ ਹੈ ਇਹ ਮੰਨਦੇ ਨੇ ਸਾਰੇ ਸੰਤ ਵੀ ਅੱਖਾਂ ਨਾਲ ਜੋ ਦਾ ਸੱਚ ਹੈ ਗੁਰ ਕੀ ਮੂਰਤ ਮਨ ਵਿੱਚ ਧਿਆਨ ਜੋ ਦੇਖਿਆ ਸੀ ਅੱਖਾਂ ਨਾਲ ਸੱਚ ਸੀ ਉਹਦਾ ਧਿਆਨ ਧਰਿਓ ਇਹ ਸਭ ਇਹ ਇਸ ਕਰਕੇ ਇਹ ਸਾਰੇ ਲੋਕ ਛਾਤਰ ਨੇ ਛਾਤਰਾਂ ਨੂੰ ਕਿਹਾ ਹੋਇਆ ਹੈ ਇਹਨਾਂ ਕਰ ਜੋ ਕੇ ਕਾਬੀਆ ਦੂਤ ਜਬ ਕੇ ਦੂਤ ਦੇ ਜਾਲ ਜਿ ਫਸਾਉਣ ਵਾਲੇ ਖਲ ਵੱਧ ਕਰ ਮਾਰਿਓ ਖਲ ਵੱਧ ਕਰ ਮਾਰਿਓ ਵੱਧ ਦਾ ਦਿੱਤਾ ਬੰਨ ਕੇ ਮਾਰਿਆ ਖਲ ਪਥਾ ਖੋਤਾ ਖੋਤਾ ਮਾਰਿਆ ਖੋਤੇ ਵਾਲੇ ਦਿਮਾਗ ਵਾਲਾ ਜਿਹੜਾ ਖੋਤਾ ਨਹੀਂ ਸੀ ਉਹ ਨਹੀਂ ਮਰਿਆ ਉਹਨਾਂ ਦੀ ਗੱਲ ਬੰਦਾ ਨਹੀਂ ਖਾਲਾ ਕਲ ਤੋਂ ਖਾਲੀ ਨੂੰ ਕਹਿੰਦੇ ਨੇ ਮਿੱਟੀ ਭਰੀ ਹੈ ਜਿਹਦੇ ਦਿਮਾਗ ਅਕਲ ਤੋਂ ਖਾਲੀ ਦਾ ਇਹਨਾਂ ਦੇ ਬਗਲ ਲੱਗ ਗਏ ਅਕਲ ਵਾਲੇ ਨੂੰ ਦੀ ਬਗਲ ਨਹੀਂ ਲੱਗਦੇ ਉਹ ਰਾਖਸ਼ ਵੀ ਅਕਲ ਵਾਲੇ ਨੇ ਜਿਹੜੇ ਇਹਨਾਂ ਦੀ ਬਗਲ ਨਹੀਂ ਲੱਗਦੇ ਉਹ ਜਿਹਨਾਂ ਨੂੰ ਰਾਖਸ਼ ਕਹਿੰਦੇ ਨੇ ਨਾ ਦਾਇਤ ਉਹ ਖੋਤੇ ਨਹੀਂ ਤਾਂ ਇਹਨਾਂ ਦੀ ਬਗਲ ਲੱਗਦੇ ਖਾਲ ਕੱਲੇ ਨੇ ਖਾਲਾ ਗਿਆ ਨਾ ਲਫ਼ਜ਼ ਖਾਲ ਵੱਧ ਕਰ ਮਾਰਿਓ ਖਾਲ ਵੱਧ ਖਾਲ ਨੂੰ ਵੱਢ ਕੇ ਮਾਰਿਆ ਨਾ ਪਹਿਲਾਂ ਬੰਨ ਲਿਆ ਉਹਨੂੰ ਬੰਨ ਕੇ ਫਿਰ ਮਾਰਿਆ ਇਹਨੂੰ ਜਿਉਂਦਾ ਨਹੀਂ ਕੀਤਾ ਮਾਰੇ ਹੀ ਮਾਰਿਆ ਉਹਦੀ ਅਕਲ ਮਾਰੀ ਆ ਹੁਣ ਮਾਰਿਆ ਉਹਦਾ ਕੀ ਹੈ ਹੁਣ ਇੱਥੇ ਖਾਲ ਗਏ ਤਨ ਖੋਤਾ ਉੱਥੇ ਕੀ ਹੈ ਉਹ ਤੇ ਕਹਿੰਦੇ ਨੇ ਲੜਾਈ ਕਿਹਦੀ ਹੈ ਖਲ ਔਰ ਮੈਂ ਮੈਂ ਖਲ ਭਾਰੀ ਪਾਇਓ ਮੈਂ ਖਲ ਭਾਰੀ ਦੇਵਾਂ ਦਾਨ ਵੀ ਮੈਂ ਮੈਂ ਉਹ ਜਿਹੜੇ ਰਾਖੇ ਤੋਂ ਮੈਂ ਨੇ ਝੋਟੇ ਨੇ ਜਿਹੜੇ ਇਹਨਾਂ ਦੀ ਗੱਲ ਨਹੀਂ ਬੰਦੇ ਬਸੇ ਇਹਦੇ ਸਾਥ ਦੇ ਚੇਲੇ ਖਾਲੇ ਖੋਤੇ ਉੱਥੇ ਵੀ ਖਾਲਾ ਇੱਥੇ ਵੀ ਖਾਲਾ ਪਾਇਓ ਮੈਂ ਖਲ ਭਾਰੀ ਦੇਵਾ ਦਾਨ ਵੀ ਆ ਖਲ ਇੱਥੋਂ ਗਿਆ ਹੋਇਆ ਉੱਥੇ ਲੱਗਦਾ ਖਲ ਤਾਂ ਬਹੁਤ ਜਗ੍ਹਾ ਆ ਗੁਰਬਾਣੀ ਚ ਖਲ ਅਕਲ ਤੋਂ ਖਾਲੀ ਨੂੰ ਕਹਿੰਦੇ ਨੇ ਖੋਤੇ ਨੂੰ ਕਹਿੰਦੇ ਨੇ ਖਲ ਵੱਡੋ ਨਲਾਜ ਅਜੂ ਨਹੀਂ ਹਾਰਿਓ ਇਹ ਵੱਡਾ ਨਲਾਜ ਹੈ ਕੌਣ ਭਲਾ ਜਗਤ ਕੋਲ ਸੁਖੀ ਹੈ ਅਜੋ ਬਣਿਆ ਬਣਿਆ ਹੈਗਾ ਮੇਰੀ ਗਲਤੀ ਹੈ ਬੰਦਾ ਦੀ ਮੁਖ ਨਹੀਂ ਮੰਨ ਰਿਹਾ ਵੀ ਮੇਰੀ ਗਲਤੀ ਹੈ ਵੱਡੋ ਨਲਾਜ ਅਜੂ ਨਹੀਂ ਹਾਰਿਓ ਹਾਰਿਆ ਨਹੀਂ ਹੈ ਆਪਣੇ ਜਮਦਾ ਦੂਤ ਬਣਿਆ ਹੋਇਆ ਹਾਰਿਆ ਨਹੀਂ ਇਹ ਗੱਲ ਕੱਬ ਛੱਡਿਆ ਨਹੀਂ ਉਹ ਆਦਮੀ ਮਨ ਕੱਬ ਹੀ ਛੱਡ ਦਿੰਦਾ ਤਾਂ ਬੁਰਾਈ ਛੱਡ ਦਿੰਦਾ ਮਨ ਮਨ ਜੇ ਬੁਰਾਈ ਛੱਡ ਦੇਵੇ ਤਾਂ ਮਨ ਬੁਰਾਈ ਤੋਂ ਹਾਰ ਮੰਨ ਗਿਆ ਸੱਚ ਤੋਂ ਹਾਰ ਮੰਨ ਗਿਆ ਨਾ ਬਈ ਇਹ ਕੋ ਬਾੜਾ ਛੱਡ ਦਈਏ ਅਜੋ ਵੀ ਇਹ ਕੰਮ ਨਹੀਂ ਛੱਡਦੇ ਲੋਕ ਨਾ ਲੱਜਦ ਕਹਿਰ ਬਦਾਸ ਕਹਾ ਕਹਿ ਸਕੀਜੈ ਸਰਦਾਰ ਕਹਿੰਦਾ ਦੱਸੋ ਕੀ ਕਰੀਏ ਕਹਾ ਕੈਸੇ ਕੀਜੈ ਕੈਸੇ ਕੀ ਕਰੀਏ ਔਰ ਕਿਵੇਂ ਕਰੀਏ ਇਹ ਤਾਂ ਜਿਹੜੇ ਗੁਰੂ ਦਾ ਕੰਮ ਕਰਨ ਲੱਗੇ ਨੇ ਮੇਰੇ ਵਰਗੇ ਦੁੱਖੀਆਂ ਨੂੰ ਪੁੱਛਦਾ ਕੋਈ ਨਹੀਂ ਕਹਿੰਦਾ ਜਮਰਟਾ ਹੀ ਹੈ ਕੌਣ ਹੈ ਇਹਨਾਂ ਨੂੰ ਕਿਹਨੇ ਗਿਆਨ ਦਿੱਤਾ ਇਹ ਤਾਂ ਉਹੀ ਰੀਜ ਨੇ ਇਹ ਬਹੁਤ ਕੋ ਲਿਖਿਆ ਹੋਇਆ ਲੋਕ ਵਿਸ਼ਵਾਸ ਕਰੀ ਬੈਠੇ ਨੇ ਇਹਨਾਂ ਤੇ ਬਿਨ ਰਗੁਨਾਥ ਸ਼ਰਨ ਕਾ ਕੀ ਲੀਜੈ ਰਗੁਨਾਥ ਤੇ ਬਿਰੋ ਕਿਦੀ ਸ਼ਰਨ ਲਈਏ ਕਹੋ ਰਗਦਾਸ ਕਹੋ ਕਾ ਕੀ ਕੀਜੈ ਬਿਨ ਰਗੁਨਾਥ ਸ਼ਰਨ ਕਾ ਕੀ ਲੀਜੈ ਬਿਨ ਰਗੁਨਾਥ ਸ਼ਰਨ ਕਾ ਕੀ ਲੀਜੈ ਰਗੁਨਾਥ ਤੇ ਬਿਰੋ ਕਿਦੀ ਸ਼ਰਨ ਜਾਈਏ ਉਹ ਇਹਨਾਂ ਝੂਠਿਆਂ ਦੀ ਛੱਡ ਜਾਈਏ ਤਾਂ ਫਸਾ ਦੇਣਗੇ ਤਾਂ ਜੰਮਦੇ ਦੂਤ ਨੇ ਸੰਸਾਰ ਜੀ ਜਿਹਨੇ ਗੁਰੂ ਨੇ ਇਹ ਤਾਂ ਜੰਮਦੇ ਦੂਤ ਨੇ ਲੋਕ ਇਹਨਾਂ ਕੋਲੇ ਜਾਂਦੇ ਨੇ ਇਹਨਾਂ ਸਮਾਂ ਜੰਮਦੇ ਜਾਲ ਬਤਾਉਂਦੇ ਨੇ ਜਿਹਨਾਂ ਨੇ ਛਡਾਉਣਾ ਸੀ ਉਲਟਾ ਪਰਮੇਸ਼ਰ ਦੀ ਸ਼ਰਨ ਵਿੱਚ ਜਾ ਕੇ ਗੱਲ ਬੜੂਗੀ ਇਹਨਾਂ ਨੇ ਨਹੀਂ ਕਿਸੇ ਨੂੰ ਬਖਸ਼ਣਾ ਇਹ ਤਾਂ ਜੰਮਦੇ ਜਾਲ ਫਸਾ ਰਹੇ ਨੇ ਸਾਰੇ ਹੀ ਇਹਦਾ ਮਤਲਬ ਹੈ ਸੰਸਾਰ 'ਚ ਭਗਤਾਂ ਤੋਂ ਬਿਨਾਂ ਜਿੰਨੇ ਆ ਵੀ ਬੱਤਾਂ ਨੇ ਸਭ ਜੰਮਦੇ ਜਾਣ ਕੇ ਫਸੌਲ ਵਾਲੇ ਨੇ ਪਰਮੇਸ਼ਰ ਦਾ ਜਿਹੜਾ ਲੜ ਲਾਵੇ ਉਹ ਤਾਂ ਸੱਚੀ ਬੱਤ ਹੈ ਬਾਕੀ ਜਿਹੜਾ ਆਪਣੇ ਨਾਲ ਜੋੜੇ ਉਹ ਝੂਠ ਇਹ ਕਿਤੇ ਹੋਰ ਜੋੜੇ ਕਿਤੇ ਵੀ ਜੋੜੇ ਪਰਮੇਸ਼ਰ ਨੂੰ ਛੱਡ ਕੇ ਉਹ ਸਭ ਝੂਠ ਉਹ ਸਭ ਉਹ ਚ ਫਰਾਉਡ ਹੈ ਫਰਾਉਡ ਹੈ